ਸ਼ਲੋਕ ਸਤਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਮ ਤਿਸ ਕੈ ਸੰਗ ਸਿਖ ਉਧਰੈ ਨਾਨਕ ਹਰਿ ਗੁਣ ਗਾਓ ਅਸਤਪਦੀ ਸਤਗੁਰ ਸਿਖ ਕੀ ਕਰੈ ਪ੍ਰਤਿਪਾਲ ਸੇਵਕ ਕੋ ਗੁਰ ਸਰਾ ਦਇਆਲ ਸਿਖ ਕੀ ਗੁਰ ਦੁਰਮਤਿ ਮਲ ਫਿਰੈ ਗੁਰ ਬਜਨੀ ਹਰਿ ਨਾਮ ਉਚਰੈ ਸਤਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ ਸਤਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿਖ ਵਡਭਾਗੀ ਹੈ ਸਤਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਗੁਰ ਸਿੱਖ ਕੋ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮਹਿਸੈ ਆਪਸ ਕੋ ਕਰ ਕਛ ਨ ਜਨਾਵੈ ਹਰਿ ਹਰਿ ਨਾਮ ਹਿਰਦੈ ਸਦ ਧਿਆਵੈ ਮਨ ਬੇਚੈ ਸਤਿਗੁਰ ਕਾ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹਕਾਮੀ ਤਿਸ ਕੋ ਹੋਤ ਪ੍ਰਾਪਤਿ ਸੁਆਮੀ ਆਪਣੀ ਕਿਰਪਾ ਜਿਸ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੈ 20 ਬਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤਿ ਜਾਣੈ ਸੋ ਸਤਿਗੁਰ ਜਿਸ ਹਿਰਦਾ ਹਰਿ ਨਾਉ ਅਣਕ ਬਾਰ ਗੁਰ ਕਉ ਬਲ ਜਾ ਸਰਬ ਨਿਧਾਨ ਜੀ ਕਾ ਦਾਤਾ ਆਠ ਪਾਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੈ ਜਨ ਜਨਮੈ ਭਾਰ ਬ੍ਰਹਮ ਇਹ ਕਹਿ ਆਪ ਨਹੀਂ ਕਛ ਭਰਮ ਸਾਹਸ ਸਿਆਣਬ ਲਿਆ ਨ ਜਾਈਐ ਨਾਨਕ ਐਸਾ ਗੁਰ ਵਡ ਭਾਗੀ ਪਾਈਐ ਸਫਲ ਦਰਸ਼ਨ ਪੇਖ ਪੁਨੀਤ ਪਰਸਤ ਚਰਨ ਗਾਦੀ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਾਹ ਗਵੇ ਸੋਨਕਾਰੀ ਬਚਨ ਕਰਨ ਆਗਾਨੇ ਮਨ ਸੰਤੋਖ ਆਤਮ ਪਤਿਆਨੇ ਪੂਰਾ ਗੁਰ ਅਖਇਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਇ ਸੰਤ ਗੁਣ ਬਿਆੰਤ ਕੀਮਤ ਨਹੀਂ ਪਾ ਪਾਏ ਨਾਨਕ ਜਿਸ ਭਾਵੈ ਤਿਸ ਲਈ ਮਿਲਾਏ ਜਿਹ ਬਾਏ ਏਕ ਉਸਤਤਿ ਅਨੇਕ ਸਤਿ ਪੁਰਖ ਪੂਰਨ ਵਿਵੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਨੀ ਅਗਮ ਗੋਚਰ ਪ੍ਰਭ ਨਿਰਵਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾ ਕੀ ਕੀਮਤ ਕਿਨਾ ਨ ਪਾਈ ਅਨੇਕ ਭਗਤ ਬੰਦਨ ਨਿਰ ਕਰਹਿ ਚਰਨ ਕਉ ਹਿਰਦੈ ਸਿਮਰੈ ਸਦ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਉ ਹਰਿ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਵਿਨਾਸ਼ ਜਾ ਕੈ ਮਨ ਪ੍ਰਗਟੇ ਗੁਣਦਾਸ ਆਠ ਪਾਰ ਹਰਿ ਕਾ ਨਾਮ ਲੇ ਸਚ ਉਪਦੇਸ਼ ਸੇਵਕ ਕੋ ਦੇ ਮੋਹ ਮਾਇਆ ਕੈ ਸੰਗ ਨ ਲੇਪ ਮਨ ਮਹਿ ਰਾਖੈ ਹਰਿ ਹਰਿਏ ਕੋ ਅੰਧਕਾਰ ਦੀਪਕ ਬਰਗਾਸੇ ਨਾਨਕ ਪਰਮ ਮੋਹ ਦੁਖ ਤਹਤੇ ਨਾਸੇ ਤਬ ਦੀ ਮਾਏ ਠਾਢੇ ਵਰਤਾਈ ਅਨੰਦ ਭਇਆ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁਕਾ ਨਿਰਭਉ ਹੋਏ ਬਸੇ ਸਗਲ ਵਿਆਧੀ ਮਨ ਤੇ ਖੈ ਨਸੇ ਜਿਸ ਕਾ ਸਾਥ ਤਿਨ ਕਿਰਪਾ ਧਾਰੀ ਸਾ ਸੰਗ ਜਪ ਨਾਮ ਮੁਰਾਰੀ ਥਿਤ ਪਾਈ ਚੁਕੇ ਭਮ ਗਮਨ ਸੁਨ ਨਾਨਕ ਹਰਿ ਹਰਿ ਜਸ ਸ਼ਰਮਨ ਨਿਰਗੁਣ ਆਪ ਸਰਗੁਣ ਵੀ ਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪੇ ਬਨਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰੀ ਏਕੋ ਸੋਏ ਓਦੀ ਕੋਦ ਰਵਿਆ ਰੂਪ ਰੰਗ ਪੈ ਪ੍ਰਗਾਸਾ ਕੈ ਸੰਗ ਰਚ ਰਚਨਾ ਆਪਣੀ ਕਲ ਧਾਰੀ ਨਾਨਕ ਵਾਰ ਨਾਨਕ ਬਲਿਹਾਰੀ